ਜਾ ਤੂੰ ਸਤ ਗੁਰ ਸਰਣੀ ਮੁਕਤੀ ਨੂੰ ਪਾਵੇਂਗਾ ਬਾਦਾ ਅਗੋ ਜੁਗਤੀ ਮਿਲਦੀ ਸਤ ਗੁਰ ਤੋਂ ਮੁਕਤੀ ਮਿਲਦੀ ਉਹ ਜੁਗਤੀ ਸੰਤ ਦੱਸਦੇ ਨੇ RAM ਜੋ ਦਾਤਾ ਮੁਕਤ ਕਾ RAM ਮੁਕਤੀ ਦੇਣਾ ਹਰ ਹੈ ਗੁਰੂ ਮੁਕਤੀ ਦੇਣਾ ਹੈ ਤੇ ਸੰਤ ਜਪਾਵੇ ਨਾਮ ਸੰਤ ਜੁਗਤੀ ਦੱਸ ਦੇਣਾ ਤੇ ਮੁਕਤੀ ਸਤਗੁਰ ਦੇ ਦਿੰਦਾ ਜੁਗਤੇ ਤੇ ਮੁਕਤੀ ਅੰਨਿਓ ਅੰਨੇ ਆਸ਼ਿਆ ਹੋਵੇ ਚੀਜ਼ਾਂ ਹਨ ਉਹ ਜੋੜ ਨਾ ਜੁਗਤੀ ਛੁਟਾ ਸੰਸਾਰ ਜੁਗਤੀ ਨਾਲ ਇਨਸਾਨ ਦਾ ਛੁਟਕਾਰਾ ਹੁੰਦਾ ਹੈ ਜੁਗਤੀ ਨਾਲ ਖਾਦਾ ਅੰਮ੍ਰਿਤ ਬੇਜੁਗਤਾ ਖਾਦਾ ਅੰਮ੍ਰਿਤ ਜ਼ਹਿਰ ਬਣ ਗਿਆ ਇਹਦੇ ਨਾਲ ਥੋੜੀ ਉਹ ਘਟ ਜਾਂਦੀ ਕਹਿੰਦੇ ਨੇ ਕਹਿੰਦੇ ਉਮਾ ਬਚਨ ਜਿਨ ਜਿਨ ਸਮਝ ਨਾ ਬੋਲਾ हे ਪਾਰਵਤੀ ਜਿਨ੍ਹਾਂ ਨੇ ਸਮਝ ਕੇ ਬੋਲ ਨਹੀਂ ਬੋਲਿਆ ਜੁਗਤੀ ਵਾਲਾ ਬੇਜੁਗਤਾ ਬੋਲ ਜਿਨ੍ਹਾਂ ਬੋਲਿਆ ਉਹ ਕੀ ਹੋ ਜਾਂਦਾ ਅੰਮ੍ਰਿਤ ਵਿਖ ਹੋਏ ਅੰਮ੍ਰਿਤ ਜ਼ਹਿਰ ਬਣ ਜਾਂਦਾ ਟਿਕਤਮ ਓਲਾ ਟਿਕਤਮ ਹੁੰਦਾ ਕੌੜਾ ਉਹਨਾਂ ਇੱਕ ਬੀਕਾਨੇਰ ਵਿੱਚ ਐਸੀ ਚੀਜ਼ ਬਣਾਉਂਦੇ ਨੇ ਉਹ ਮਿੱਠੀ ਖਾਣ ਵਾਲੀ ਹੁੰਦੀ ਏ ਕਹਿੰਦੇ ਨੇ ਉਹ ਮਿਠਾਸ ਜਿਹੜੀ ਉਹ ਕੌੜੀ ਬਣ ਜਾਂਦੀ ਏ ਜਿਹੜਾ ਫਿਰ ਝੁਕਤਾ ਲਫ਼ਜ਼ ਆ ਜਾਂਦਾ ਤਾਂ ਮੇਰਾ ਬਾਪ ਕਹਿੰਦਾ ਕਹਿਣ ਤੋਂ ਮੈਂ ਜੁਗਤੀ ਨਾਲ ਖਾਦਾ ਆ ਮੋੜਾ ਜਿਹੜਾ ਆ ਜਾ ਕੇ ਫਾਇਦਾ ਦੇਦਾ ਤੇ ਬੇਜੁਗਤਾ ਅੰਮ੍ਰਿਤ ਜਿਹੜਾ ਖਾਦਾ ਉਹ ਵੀ ਜਾ ਕੇ ਨੁਕਸਾਨ ਦੇਦਾ ਤੋ ਬਹੁਤਾ ਪਲਾਣਾ ਬੋਲਣਾ ਬਹੁਤੀ ਪਈ ਨਾ ਚੁੱਪ ਤੇ ਬਹੁਤਾ ਪਲਾਣਾ ਨਾ ਤੇ ਬਹੁਤੀ ਪਈ ਨਾ ਕਿਤੇ ਕਿਸੇ ਦੀ ਹੱਦ ਕਰੀਏ ਨਾ ਉਹ ਫਿਰ ਚੰਗੀ ਨਹੀਂ ਹੁੰਦੀ ਤਾਂ ਨਾਲ ਕਰਿਆ ਸਾ ਕਿ ਅੱਤ ਕਿਤੇ ਚੰਗੀ ਨਹੀਂ ਹੁੰਦੀ ਅੱਤ ਦਾ ਤੇ ਰੱਬ ਦਾ ਹਜ਼ਾਰ ਮਸ਼ਹੂਰ ਤਰੋਂ ਸਭ ਨੇ ਉਹਨਾਂ ਦਾ ਵੀ ਤਖਤਾ ਉਹ ਥਲਿਆ ਉਹ ਫਿਰ ਕਾਲ ਜੰਗ ਵਿੱਚ ਸੱਤ ਜੰਗ ਲਾਣ ਲਈ ਆਪਣਾ ਸਰੂਪ ਗੁਰੂ ਰਾਮ ਸਿੰਘ ਕੱਢਿਆ ਆ ਤੋਂ ਜਦੋਂ ਜਦੋਂ ਪਾਪਾਂ ਦੀ ਅੱਤ ਹੋ ਜਾਂਦੀ ਹੈ ਨਾ ਕਿ ਪੁੱਤਰੋਂ ਪਿਛੋਕ ਤੇ ਆਪ ਕਰਨੀ ਕਿਤੇ ਚੰਗੀ ਨਹੀਂ ਹੁੰਦੀ ਸ਼ੰਕਾਵਾਦੀ ਕਹਿੰਦਾ ਕਿਸ ਤਰ੍ਹਾਂ ਕਹਿੰਦੇ ਨੇ ਅਦੀ ਉਪਾਤ ਹਿਤਾ ਸੀਤਾ ਅੱਛਾ ਕਰਕੇ ਸੁੰਦਰ ਸੀ ਸੀਤਾ ਤੇ ਚੁਰਾਈ ਗਈ ਉਹ ਸੀਤਾ ਦੇ ਚੁਰਾਏ ਜਾਣ ਦੇ ਹੋਰ ਵੀ ਕਈ ਕਾਰਨ ਸਨ ਪਰ ਮਾਰੇ ਲਿਖਿਆ ਰੂਪੇ ਕੰਮ ਦੋਸਤ ਸੁੰਦਰਤਾ ਇੱਕ ਐਸੀ ਚੀਜ਼ ਹੈ ਜਿਹੜਾ ਹਰ ਇੱਕ ਉਹਦੇ ਉੱਤੇ ਮੋਹਿਤ ਹੋ ਜਾਂਦਾ ਹੈ ਸੀਤਾ ਸੁੰਦਰ ਸੀ ਹਰ ਕਹਿੰਦਾ ਸੀ ਕਿ ਮੈਂ ਉਹਨੂੰ ਆਪਣੀ ਅਰਦਾਸੀ ਬਣਾਵਾਂ ਆਖਰ ਉਹਦੀ ਮੁਰਾਦ ਨਾ ਪੂਰੀ ਹੋਈ ਰਾਵਣ ਦੀ ਉਹ ਫਿਰ ਜਦੋਂ ਰਾਮ ਜੀ ਲੈ ਕੇ ਬੜਾ ਕੋਟਕ ਵਰਤਿਆ ਤੇ ਫਿਰ ਸੀਤਾ ਨੂੰ ਚੋਰੀ ਚੁੱਕਣ ਵਾਸਤੇ ਜਾਂਦਾ ਹੈ ਯੋਗੀ ਬਣ ਕੇ ਕੁਦਰਤ ਤੱਕ ਜਾਂਦੀ ਹੈ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਉਹਦਾ ਚਾਰਾ ਨਾ ਚੱਲਿਆ ਮਰੀਜ਼ ਨੂੰ ਉਸਨੇ ਫਿਰ ਆਖਿਆ ਮੇਰੀ ਮਦਦ ਕਰ ਉਹ ਕਹਿੰਦਾ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਕਹਿੰਦਾ ਮਦਦ ਨਹੀਂ ਕਰੇਗਾ ਤੇ ਮਾਰ ਦੇਵਾਂਗਾ ਹੁਣ ਮਰੀਜ਼ ਕਹਿੰਦਾ ਮੈਂ ਇਹਦੇ ਹੱਥੋਂ ਮਰਾਂਗਾ ਤੇ ਸੁਰਗਤੀ ਨੂੰ ਪ੍ਰਾਪਤ ਹੋਵਾਂਗਾ ਤੇ ਰਾਮ ਹੱਥੋਂ ਮਰਾਂਗਾ ਤੇ ਸਤਗਤੀ ਨੂੰ ਪ੍ਰਾਪਤ ਹੋਵਾਂਗਾ ਤੇ ਕਿਉਂ ਨਾ ਮੈਂ ਮਰ ਕੇ ਜਾਣਾ ਹੈ ਤੇ ਰਾਮ ਦੇ ਹੱਥੋਂ ਮਰਾਂ ਉੱਥੋਂ ਫਿਰ ਉਹ ਹਰਨ ਬਣਿਆ ਹਰਨ ਹਰਨ ਬਣ ਕੇ ਤੇ ਸੀਤਾ ਦੀ ਕੁਟੀਆ ਦੁਆਲੇ ਛਲਾਂਗਾ ਲਾਉਂਦਾ ਹੈ ਉਹ ਦੱਸੋ ਇਤਿਹਾਸ ਵਿੱਚ ਕਿਤੇ ਸੋਨੇ ਦਾ ਹਰਨ ਪੜਿਆ ਜੀ ਭਗਵਾਨ ਰਾਮ ਨਹੀਂ ਸੀ ਜਾਣਦਾ ਵੀ ਸੋਨੇ ਦਾ ਹਰਨ ਮੁਸਲੂ ਹੀ ਹਰਨ ਹੈ ਰਾਮ ਜੀ ਬਾਹਰ ਗਏ ਹੋਏ ਨੇ ਸੀਤਾ ਦੀ ਕੁਟਿਆ ਦੁਆਲੇ ਛਲਾਂਗਾ ਮਾਰਦਾ ਸੀਤਾ ਆਂਦੀ ਹੈ ਸੋਹਣਾ ਹਰਨ ਹੈ ਰਾਮ ਜੀ ਬਾਹਰ ਚਲੇ ਜਾਂਦੇ ਨੇ ਲਖਮਣ ਤੁਰ ਜਾਂਦਾ ਮੈਂ ਕੱਲੀ ਹੁਣੀ ਆ ਇਹ ਹਰਨ ਫੜ ਲਾ ਦੇਖਣਾ ਮੇਰਾ ਦਿਲ ਪਰਚਾਵਾ ਰਹੇਗਾ ਉਹ ਹਰਨ ਨੂੰ ਫੜਦੀਏ ਤੇ ਹਰਨ ਨੂੰ ਕਦੇ ਹੱਥ ਲਵਾ ਲੈਂਦਾ ਸੀਤਾ ਦਾ ਫੇਰ ਨਸ ਜਾਂਦਾ ਫੇਰ ਐਉਂ ਜਾਪਦਾ ਸੀ ਤਾਂ ਮੈਂ ਹੁਣ ਵੀ ਫੜਿਆ ਤੇ ਹੁਣ ਵੀ ਫੜਿਆ ਜੀ ਕੋਈ ਜੁਆਰੀ ਆਂਦੇ ਨੇ ਮੈਂ ਹੁਣ ਵੀ ਦਾ ਮੇਰਾ ਆਇਆ ਤੇ ਹੁਣ ਵੀ ਦਾ ਆਇਆ ਤੇ ਸਾਰੇ ਪਾਸੇ ਲਾ ਕੇ ਤੁਰ ਜਾਂਦਾ ਹੁਣ ਵੀ ਫੜ ਲਿਆ ਮੈਂ ਹੁਣ ਵੀ ਫੜ ਲਿਆ ਆਖਰ ਨਾ ਫੜਿਆ ਗਿਆ ਤੇ ਮਾਯੂਸ ਜੀ ਹੋ ਕੇ ਵਾਪਸ ਆ ਗਈ ਰਾਮ ਜੀ ਘਰ ਆਏ ਤੇ ਕਹਿੰਦੇ ਗਰੀਬ ਨੂੰ ਅੱਜ ਮੈਂ ਕਦੇ ਪ੍ਰਾਰਥਨਾ ਕਰੀ ਕੋਈ ਐਸੀ ਕੀਤੀ ਪਰ ਅੱਜ ਇੱਕ ਮੇਰੀ ਪ੍ਰਾਰਥਨਾ ਦੇਖੋ ਇਹਨੂੰ ਅਸਵੀਕਾਰ ਨਾ ਕਰਦੇ ਦੇਖੋ ਕਿ ਇਹ ਇੱਕ ਹਰਨ ਹੈ ਉਹ ਤੁਸੀਂ ਫੜ ਕੇ ਲਿਆ ਦਿਓ ਕੱਟ ਕੱਟ ਕੇ ਅੰਤਰ ਕੀ ਜਾਣਤ ਤੇ ਭਲੇ ਬੁਰੇ ਕੀ ਪੀਰ ਪਛਾਣਤ ਤ੍ਰਕਾਲ ਅਗਿ ਮਹਾ ਸਤਿਗੁਰੂ ਜੀ ਰਾਮ ਜੀ ਬਣੋ ਹਰਨ ਫੜਨ ਵਾਸਤੇ ਤੁਰਦਾ ਜਦੋਂ ਹਰਨ ਫੜਨ ਵਾਸਤੇ ਤੁਰਦੇ ਨੇ ਤੇ ਹਰਨ ਛਾਲਾ ਮਾਰ ਕੇ ਦੂਰ ਜਾਂਦਾ ਤੇ ਰਾਮ ਜੀ ਵੀ ਪਤਾ ਸੀ ਖਿੱਚ ਕੇ ਬਾਣ ਮਾਰਿਆ ਰਾਮ ਜਦੋਂ ਮਾਰਿਆ ਬਾਣ ਤੇ ਉਹ ਮਰੀ ਜਾਂਦਾ ਹਾਂ ਲਖਮਣ ਹਾਂ ਲਖਮਣ ਹਾਂ ਲਖਮਣ ਆਵਾਜ਼ ਸੀਤਾ ਤੱਕ ਪਹੁੰਚਾ ਦਿੱਤੀ ਸੀਤਾ ਕਹਿੰਦੀ ਏ ਔਰ ਲక్ష్మణ ਤੇਰੇ ਵੀਰ ਤੇ ਆਪੱਤੀ ਪਈ ਹੈ ਸਜਣੋ ਵੀਰ ਨਹੀਂ ਲੱਭਿਆ ਕਰ ਕਿੱਥੇ ਦੇਸ਼ ਚਲੇ ਜਾਓ ਇਸਤਰੀ ਮਿਲ ਜਾਏਗੀ ਕਿੱਥੇ ਦੇਸ਼ ਚਲੇ ਜਾਓ ਮੋਟਰ ਮਿਲ ਜਾਏਗੀ ਕਿੱਥੇ ਦੇਖ ਚਲੇ ਜਾਓ ਯਾਰ ਦੋਸਤ ਮਿਲ ਜਾਣਗੇ ਪੈਂਟਾ ਮਿਲ ਜਾਣਗੀਆਂ ਕੋਟ ਮਿਲ ਜਾਣਗੇ ਬੰਗਲਾ ਮਿਲ ਜਾਏਗਾ ਹਵਾਈ ਜਹਾਜ਼ ਤੇ ਵੀ ਚੜ ਸਕਦੇ ਹੋ ਪਰ ਆਪਣੇ ਦੇਸ਼ ਤੋਂ ਬਗੈਰ ਕੋਈ ਆਸਾ ਦੇਸ਼ ਜਿੱਥੇ ਜਾਂਦੇ ਹੀ ਮਾਂ ਪਿਓ ਜਾਣਿਆ ਵੀਰ ਵੀ ਮਿਲ ਜਾਏ દેશે દેશે કત્રાણી દેશે દેશે બાંધવા પરંતુ દેશના પશ્ચિમી યત્ર ભવતી સહોદરા ਉਹ ਐਸਾ ਕੋਈ ਦੇਸ਼ ਨਹੀਂ ਆਪਣੇ ਦੇਸ਼ ਤੋਂ ਬਗੈਰ ਜਿੱਥੇ ਜਾ ਕੇ ਮਾਂ ਪਿਓ ਜਣਿਆ ਵੀਰ ਵੀ ਮਿਲ ਜਾਏਗਾ ਵੀਰ ਬੜੀ ਚੀਜ਼ ਹੁੰਦੀ ਹੈ ਦੇ ਉੱਤੇ ਮੈਂ ਫੇਰ ਕਰੀ ਲੈਕਚਰ ਕਰਾਂ ਲక్ష్మణ ਤੇਰੇ ਵੀਰ ਤੇ ਆਪੱਤੀ ਪਈ ਲక్ష్మణ ਕਹਿੰਦਾ ਮਾਤਾ ਜੀ ਸਾਰੀ ਸ੍ਰਿਸ਼ਟੀ ਦੀਆਂ ਆਪੱਤੀਆਂ ਦੂਰ ਕਰਨ ਵਾਲੇ ਉੱਤੇ ਕੀ ਤੂੰ ਆਪੱਤੀ ਪੈ ਸਕਦੀ ਨਹੀਂ ਲਖਮਣ ਜਾ ਤੇਰੇ ਵੀਰ ਤੇ ਕੋਈ ਆਸਤ ਮੁਸੀਬਤ ਹੈ ਉਹ ਫੇਰ ਟਾਲਦਾ ਕਹਿੰਦਾ ਮਾਪਾ ਛਾਲਾ ਫਿਰ ਸੰਜੀ ਜਤੀ ਨੂੰ ਮੇਰਾ ਮਾਰਿਆ ਉਹ ਸੀਤਾ ਨੇ ਜਤੀ ਨੂੰ ਮੇਰਾ ਮਾਰਿਆ ਕਹਿੰਦੀ ਉਹ ਲਕਸ਼ਮਣਾ ਤੇਰੀ ਬਿਰਤੀ 'ਚ ਫਰਕ ਪੈ ਗਿਆ ਤੇਰੇ ਦਿਲ ਇਹ ਹੈ ਕਿ ਰਾਮ ਮਰ ਜਾਏਗਾ ਤੇ ਮੈਂ ਸੀਤਾ ਨੂੰ ਆਪਣੀ ਅਰਦੰਗੀ ਬਣਾਵਾਂਗਾ ਤੇ ਦੀ ਬਾਬਤ ਇੱਥੋਂ ਤੱਕ ਲਿਖਿਆ ਗਿਆ ਜਦੋਂ ਸੀਤਾ ਚੁੜਾਈ ਗਈ ਹੈ ਨਾ ਤੇ ਸੀਤਾ ਫਿਰ ਕਹਿਣੇ ਲਾਲਾ ਆ ਫੁੱਟ ਵੀ ਜਾਂਦੀ ਹੈ ਗਹਿਣੇ ਇਕੱਠੇ ਕਰਕੇ ਨਾ ਤੇ ਲਿਆ ਕੇ ਜਦੋਂ ਅੱਗੇ ਧਰੇ ਨੇ ਤੇ ਆਂਦੇ ਨੇ ਪਛਾਣੋ ਹਾਂ ਰਾਮ ਜੀ ਕਹਿੰਦੇ ਨੇ ਪਛਾਣ ਲਕਸ਼ਮਣ ਗਹਿਣੇ ਕਿਦੇ ਨੇ ਕਹਿੰਦਾ ਵੀਰ ਜੀ ਮੈਂ ਪੈਰਾਂ ਦੇ ਗਹਿਣੇ ਪਛਾਣ ਸਕਦਾ ਮੈਂ ਗਲ ਦੇ ਗਹਿਣੇ ਨਹੀਂ ਪਛਾਣ ਸਕਦਾ ਮਾਤਾ ਜੀ ਦਾ ਮੈਂ ਕਦੇ ਮੂੰਹ ਦਾ ਦਰਸ਼ਨ ਹੀ ਨਹੀਂ ਕੀਤਾ ਮੈਂ ਤੇ ਚਰਨਾਂ ਦਾ ਦਰਸ਼ਨ ਕਰਦਾ ਇਹ ਤਾਂ ਜਪੀ ਮੇਰੇ ਮਾਰਿਆ ਜਪੀ ਨੂੰ ਸੰਤ ਜੀ ਕੰਮ ਕਰਦੇ ਬੰਦੇ ਨੂੰ ਫਿਰ ਚੋਬਾ ਦਿੱਤੀਆਂ ਜਾਣ ਤੇ ਫਿਰ ਔਖਾ ਹੋ ਜਾਂਦਾ ਉਹ ਆਦਾ ਉਹ ਕੰਮ ਨਹੀਂ ਕਰੀ ਜਾਣਾ ਤੇ ਫੇਰ ਮੈਨੂੰ ਐਸੇ ਤਾਂ ਬੰਦੀਆਂ ਚੋਬਾ ਨਹੀਂ ਜਾਂਦੇ ਕਿੱਧਰ ਦਾ ਇਹ ਹਨੇਰ ਨਹੀਂ ਤੇ ਹੋਰ ਕੀ ਗੁੱਸਾ ਆ ਗਿਆ ਆਦਾ ਚੰਗਾ ਮੈਂ ਹੁਣ ਜਾਣਾ ਪਰ ਵੇਖ ਇੱਕ ਮੈਂ ਫੇਰ ਵੀ ਗੱਲ ਕਰ ਜਾਣਾ ਤੇਰੇ ਗਿਰਦਨਵਾਲ ਇੱਕ ਲਾਈਨ ਆਫ ਆਨਰ ਇੱਜ਼ਤ ਦੀ ਲਾਈਨ ਮੈਂ ਖਿੱਚ ਜਾਣਾ ਇਹਦੇ ਅੰਦਰ ਰਹੀ ਇਹਦੇ ਅੰਦਰ ਰਹਿਣ ਕਰਕੇ ਤੈਨੂੰ ਕੋਈ ਨੋਖਰਾ ਹੋਏਗਾ ਇਹਨੂੰ ਕਰਾਸ ਕਰਕੇ ਬਾਹਰ ਚਲੀ ਜਾਂਦੀ ਨੇ ਤੇਰੇ ਤੇ ਮੁਸੀਬਤਾਂ ਦੇ ਪਹਾੜ ਵੀ ਟੁੱਟ ਪੈਣਗੇ ਤੇ ਫਿਰ ਮੇਰੀ ਜ਼ਿੰਮੇਵਾਰੀ ਨਹੀਂ ਹੋਊ ਉੱਠਿਆ ਤੇ ਵੀਰ ਨਾਲ ਇੱਕ ਲਾਈਨ ਦੁਆਲੇ ਖਿੱਚੀ ਆਪ ਚਲਾ ਗਿਆ ਆਇਓ ਦੇਖਿਆ ਸੀਤਾ ਨੇ ਸੁਣਿਆ ਕੋ ਪਿੱਛੂ ਹੈ ਉਹ ਜਿਹਦੇ ਦਰਵਾਜ਼ੇ ਤੋਂ ਪੁੱਛੂ ਦੂਰ ਚਲਾ ਜਾਂਦਾ ਉਹਦੇ ਭਾਵੇਂ ਸੰਜੀ ਲੱਖ ਵੀ ਰੁਪਈਏ ਹੋਣ ਖਾਉਣ ਨੂੰ ਸਮਝੋ ਕੋੜੇ ਤੇ ਲਾਣਾ ਉਹਦੇ ਤੁਹਾਨੂੰ ਰਗੜ ਕੇ ਚੋਂਦੇ ਕੰਨ ਥਲੇ ਕਰਨਾ ਉਹ ਛੱਤ ਥਲੇ ਕਰਦਾ ਉਸ ਤੁਹਾਨੂੰ ਨੂੰ ਜਿਹੜਾ ਤਾਂ ਨਹੀਂ ਕਰਦਾ ਹੋਏ ਜਿਹੜਾ ਕੰਜੂਸ ਵਾਲਾ ਜੱਥ ਨਹੀਂ ਹੋ ਸਕਦਾ ਉਹ ਭਾਵੇਂ ਜਿੰਨਾ ਵਿੱਚ ਕਸੂਰ ਕਿਉਂ ਨਾ ਹੋਵੇ ਦਾਤਾ ਦਾ ਜੱਥ ਹੁੰਦਾ ਜਿਹੜਾ ਹੱਥਾਂ ਦਾ ਦਾਤਾ ਹੁੰਦਾ ਮਾਤਾ ਜੀਵਨਕਰ ਕਰਦਾ ਇਤਿਹਾਸ ਕਦੇ ਤੁਸੀਂ ਪੜਿਆ ਹੋਵੇਗਾ ਨਾ ਜਿਹੜੇ ਸਤਗੁਰ ਵੇਖਦੇ ਹੋ ਇਹਨਾਂ ਦੀ ਦਾਦੀ ਜੀ ਦਾ ਇਤਿਹਾਸ ਉਹਨਾਂ ਦੇ ਨਾਂ ਦਾ ਵੀ ਕਿੱਥੇ ਨੇ ਹੋਣਾ ਉਹ ਲੋਕਾਂ ਦੀਆਂ ਗੁਰੂਆਂ ਦੀਆਂ ਮਾਵਾਂ ਚਪੇੜਾ ਮਾਰਦੀਆਂ ਰਹੀਆਂ ਕਿੱਥੇ ਸੁੱਤੇ ਨਹੀਂ ਕੜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਮਾਨ ਕਿੱਥੇ ਕੜੇ ਸੁੱਟ ਗਿਆ ਦੱਸ ਜਾ ਕੇ ਲੈ ਗਏ ਨਦੀ ਤੇ ਤੇ ਦੂਜਾ ਵੀ ਕੜਾ ਸੁੱਟ ਕੇ ਆਉਂਦੇ ਨੇ ਇੱਥੇ ਸੁੱਟੀ ਆਈ ਭਾਵੇਂ ਗੁਰੂ ਦਾ ਤਾਰ ਉਸੇ ਤਰ੍ਹਾਂ ਪਰ ਮਾਨ ਦਾ ਤਾਂ ਝਿੜਕਿਆ ਨਾ ਕਿਉਂ ਕੜਾ ਸੁੱਟ ਕੇ ਆਇਆ ਪਰ ਮੇਰੇ ਸਤਿਗੁਰੂ ਪ੍ਰਤਾਪ ਸ੍ਰੀ ਮਾਤਾ ਆਪਣੇ ਪੁੱਤਰ ਦੇ ਕੜੇ ਵੇਖ ਕੇ ਸਿੱਖਾ ਖਵਾਲੀ ਆਖੋ ਤਨ ਮਾਤਾ ਭੁਪਿੰਦਰ ਕੌਰ ਜੀ ਮਾਤਾ ਭੁਪਿੰਦਰ ਕੌਰ ਜੀ ਪਤਾ ਕੌਣ ਸਨ ਇਹਨਾਂ ਦੇ ਮਾਤਾ ਜੀ ਸਾਰੇ ਜਿਨ੍ਹਾਂ ਦੇ ਦਰਸ਼ਨ ਕਰਦੇ ਹੋ ਨਹਿਰ ਤੇ ਹੁੰਦੇ ਸਨ ਨਹਿਰ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਉਦੋਂ ਸੰਤ ਮੋਹਨ ਸਿੰਘ ਜੀ ਜਿਹੜੇ ਬਡਾਲੇ ਵਾਲੇ ਸਨ ਇਹ ਮੋਹਨ ਸਿੰਘ ਨਹੀਂ ਜਿਹੜੇ ਹੁਣ ਨੇ ਸੰਤ ਮੋਹਨ ਸਿੰਘ ਜੀ ਬਡਾਲੇ ਵਾਲੇ ਸੰਤ ਆਲਾ ਸਿੰਘ ਜੀ ਦੇ ਬੜਾ ਜਥਾ ਨਹਿਰ ਦੇ ਹੁੰਦਾ ਸੀ ਤੇ ਲੰਗਰ ਕਈ ਵਾਰੀ ਮਸਤਾਨਾ ਹੀ ਰਹਿ ਜਾਂਦਾ ਸੀ ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਦਿਨ ਲਾਹੌਰ ਚਲੇ ਗਏ ਰੇਸ ਤੇ ਤੇ ਮਗਰੋਂ ਲੰਗਰ ਚਾਟਾ ਕੋਈ ਨਾ ਆਂਦੇ ਨੇ ਹੁਣ ਕੀ ਕਰੀਏ ਪਾਣੀ ਚਨਾਉਣਾ ਤੇ ਪਾਣੀ ਚਨਾਉਣ ਕਰਕੇ ਤੇਰੇ ਭੁੱਖ ਵੀ ਬਹੁਤੀ ਲੱਗਦੀ ਹੈ ਉਹ ਹੁਣ ਆਖਰ ਕੀ ਕਰੀਏ ਤੇ ਸੰਤ ਮੋਹਨ ਫਿਰ ਆਂਦੇ ਨੇ ਕੀ ਕਰੀਏ ਸਾਡੀ ਮਾਂ ਸਾਡੇ ਕੋਲ ਸਾਨੂੰ ਭੁੱਖਿਆ ਰਹਿਣ ਦੇ